ਫਰੀਦਾ ਉਮਰ ਸੁਹਾਵੜੀ ਸੰਗ ਸੁਬੰਨੜੀ ਦੇ ਬਿਰਲੇ ਕੇਈ ਪੈਨ ਜਿਨ੍ਹਾਂ ਪਿਆਰੇ ਨੇ ਫਰੀਦਾ ਉਮਰ ਸੁਹਾਵੜੀ ਉਹ ਨਾ ਹੀ ਉਮਰ ਉਹਨੇ ਉਮਰ ਜਿਹੜੀ ਚੰਗੀ ਆ ਟੋਟਲ ਉਮਰ ਦੇ ਵਿੱਚੋਂ ਉਹਨਾਂ ਹਿੱਸਾ ਉਮਰ ਦਾ ਜ਼ਿੰਦਗੀ ਦਾ ਚੰਗਾ ਹੈ ਸੁਹਾਵੜੀ ਹੈ ਸੁਖਦਾਇਕ ਹੈ ਸੰਗ ਸੁਬੰਨੜੀ ਦੇ ਸੰਗ ਸੁਬੰਨੜੀ ਦੇ ਜਿਨ੍ਹਾਂ ਜਿਹੜੀ ਦੇਹੀ ਹੈ ਬੁੱਧੀ ਆ ਜਿਹੜੀ ਇਹਦਾ ਵਨ ਰੂਪ ਠੀਕ ਹੋਵੇ ਵਿਵੇਕ ਬੁੱਧੀ ਹੋਵੇ ਜਿੰਨਾ ਚਿਰ ਉਹਨਾਂ ਚਿਰ ਵਾਲੀ ਉਮਰੇ ਸੁਹਾਵੜੀ ਹੈ ਸੁਖਦਾਇਕ ਬਾਕੀ ਉਮਰ ਸੁਖਦਾਇਕ ਹੀ ਨਹੀਂ ਤਾਂ ਹੀ ਦਾ ਕਹਿੰਦਾ ਜੇ ਗੱਲ ਚੱਕਾਂ ਕੱਟਾਂ ਦੁੱਖ ਉਹਦਾ ਦੁੱਖਾਂ ਦਾ ਹੀ ਸੀ ਘਰ ਸਾਰਾ ਖਜ਼ਾਨਾ ਹੀ ਦੁੱਖਾਂ ਦਾ ਸੀ ਉਹਦਾ ਤਾਂ ਦੁੱਖੇ ਸਹੇ ਨੇ ਸੁਖਦਾਇਕ ਉਨੀ ਇੱਕ ਜ਼ਿੰਦਗੀ ਆ ਜਦੋਂ ਗੁਰਬਾਣੀ ਦੀ ਸੋਝੀ ਆ ਜਵੇ ਉਹਦੇ ਪਹਿਲਾਂ ਦੀ ਸਾਰੀ ਜ਼ਿੰਦਗੀ ਬੇਕਾਰ ਹੁੰਦੀ ਫਿਰ ਪਛਤਾਉਂਦਾ ਬਾਦਲ ਮਾਹਣ ਪਛਤਾਏ ਤਾਂ ਹੁਣ ਕੀ ਬਣੂ ਪਛਤਾਉਂਦਾ ਨਹੀਂ ਜੇ ਪਛਤਾਉਂਦਾ ਹੁੰਦਾ ਛੱਡ ਕੇ ਸਭ ਕੁਝ ਪਰੇ ਹੋ ਜਾਂਦਾ ਜਿਨ੍ਹਾਂ ਨੇ ਪਛਤਾਇਆ ਉਹਨਾਂ ਘਰਵਾਰ ਛੱਡ ਤੱਕਦਾ ਇਹ ਵੀ ਮਗਰਮੱਛ ਵਾਲੇ ਹਿੰਦੂ ਨੇ ਨਾ ਲੋਕਾਂ ਦੇ ਜੇ ਹਿੰਦੂ ਵੀ ਬਹੁਤਾ ਮਗਰਮੱਛ ਵਾਲੇ ਹੀ ਦਿਖਾਵਾ ਕਰਦਾ ਮਗਰ ਮਾਛੜ ਹਾਂ ਰੀਦਾ ਉਮਰ ਸਹਾਬੜੀ ਸੰਗ ਸੁਬੰਨੜੀ ਦੇ ਸੰਗ ਸੁਬੰਨੜੀ ਦੇ ਸੁਬੰਨੜੀ ਦੇ ਹੈ ਵਨ ਜਿਹੜਾ ਹੈਗਾ ਰੂਪ ਹੈ ਸੁਬੰਨ ਸ੍ਰੇਸ਼ਟ ਰੂਪ ਹੈ ਬਵੇਕ ਬੁੱਧੀ ਹੈ ਜੋ ਬਵੇਕ ਹੈ ਔਰ ਬਵੇਕ ਬੁੱਧੀ ਹੈ ਉਹ ਦੇਹੀ ਹੈ ਜਦ ਉਹੀ ਰੂਪ ਜਿੱਦੀ ਉਹਨੀ ਜ਼ਿੰਦਗੀ ਸੁਖਦਾਇਕ ਹੈ ਨਾ ਅੱਗੇ ਵਾਲੀ ਔਰ ਪਿੱਛੇ ਦਾ ਫਿਰ ਇਹ ਜੋ ਰਹਿਣੀ ਹੈ ਉਦੋਂ ਪਹਿਲਾਂ ਪਹਿਲਾਂ ਵਾਲੀ ਕੋਈ ਸੁਖਦਾਇਕ ਨਹੀਂ ਸੀ 84 ਲੱਖ ਜੂਨ ਹੈ ਸੁਖ ਵਾਲੀ ਨਹੀਂ ਸੀ ਜਿੰਨਾ ਜੇ ਰਾਮ ਗਰਭ ਚ ਰਿਹਾ ਸੁਖ ਵਾਲੀ ਥੀ ਉਹ ਨਹੀਂ ਜ਼ਿੰਦਗੀ ਹੁਣ ਰਾਮ ਗਰਭ ਦੇ ਵਿੱਚ ਸਰੀਰ ਸਰੀਰ ਆਪ ਨਹੀਂ ਹੈਗਾ ਸਰੀਰ ਬਹਾਲਾ ਰਾਮ ਗਰਭ ਚ ਆਪ ਹੈ ਦੀ ਉਹਨੇ ਦੇਹੀ ਗੁਪਤਾ ਉਹ ਨਹੀਂ ਹੈ ਸੁਵਰਣੜੀ ਹੋਗੀ ਜਾਂ ਸੁਵਰਣੜੀ ਦੇਈ ਹੋ ਹੋਗੀ ਉਹ ਮਾਇਆ ਛੱਡ ਕੇ ਲਾਇਆ ਵਿੱਚ ਉਦਾਸੀ ਹੋ ਗਈ ਹਾਂਜੀ ਬਿਰਲੇ ਕਈ ਪਾਈਨ ਜਿਨ੍ਹਾਂ ਪਿਆਰੇ ਨੇ ਬਿਰਲੇ ਕਈ ਪਾਈਨ ਐਸੀ ਦੇਹੀ ਦੀ ਪ੍ਰਾਪਤੀ ਕਿਸੇ ਬਿਰਲੇ ਨੂੰ ਹੁੰਦੀ ਹੈ ਇਹ ਹੈ ਜਨਮ ਚੌਥਾ ਜਨਮ ਪਦਾਰਥ ਦੋ ਪਦਾਰਥ ਦੇ ਬਾਅਦ ਵਾਲਾ ਪਦਾਰਥ ਹੈ ਜਨਮ ਪਦਾਰਥ ਇੱਥੇ ਆ ਕੇ ਚਾਰੇ ਪਦਾਰਥ ਮਿਲ ਜਾਂਦੇ ਇਹ ਬਿਰਲੇ ਨੂੰ ਮਿਲਦੇ ਨੇ ਕਿਸੇ ਨੂੰ ਸੰਤੋਖ ਬਹੁਤਿਆਂ ਨੂੰ ਮਿਲ ਜਾਂਦਾ ਦੋ ਪਦਾਰਥ ਵਾਲੇ ਬਹੁਤ ਨੇ ਕਾਫੀ ਹੁੰਦੇ ਨੇ ਇਹ ਬਿਰਲੇ ਹੁੰਦੇ ਉਹ ਤਾਂ ਉਹ ਵੀ ਬਿਰਲੇ ਹੀ ਨੇ ਦੋ ਪਦਾਰਥ ਵਾਲੇ ਵੀ ਪਰ ਚਾਰ ਪਦਾਰਥ ਵਾਲੇ ਉਹਨਾਂ ਚੋਂ ਵੀ ਹੋਰ ਬਿਰਲੇ ਹੁੰਦੇ ਨੇ ਚਾਰ ਪਦਾਰਥ ਵਾਲੇ ਐਮਏ ਜਿੰਨੇ ਲੋਕ ਕਰ ਲੈਂਦੇ ਨੇ ਸਾਰੇ ਪੀਐਚਡੀ ਨਹੀਂ ਕਰਦੇ ਐਮਪੀ ਪਹਿਲਾਂ ਤਾਂ ਬਿਰਲੇ ਕਰਦੇ ਨੇ ਫਿਰ ਪੀਐਚਡੀ ਵਾਲੇ ਉਦੋਂ ਥੋੜੇ ਹੁੰਦੇ ਨੇ ਅੱਗੇ ਹਾਂਜੀ